ਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਵੀ ਚਲਣਾ ਆਇਆ ਪੰਜੇ ਵਕਤ ਮਸਜਿਦ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਰੀਤ ਦਾ ਨਾ ਨਮਾਜ਼ ਅਸਲ ਤੇ ਨਮਾਜ਼ ਜਿਹੜਾ ਲਫ਼ਜ਼ ਹੈ ਨਾ ਨਮਾਜ਼ ਦਾ ਮਤਲਬ ਇਹ ਨਹੀਂ ਨਮਾਜ਼ ਪੜ੍ਹਨੀ ਹੁੰਦੀ ਹੈ ਉਹ ਨਹੀਂ ਹੁੰਦੀ ਜਿਵੇਂ ਰਹਿ ਰਾਸ ਹੈ ਸਾਡੀ ਰਹਿ ਦਾ ਇਹ ਮਤਲਬ ਨਹੀਂ ਵੀ ਅਸੀਂ ਪਾਠ ਕਰਨਾ ਹਰ ਕੀਰਤੀ ਹਮਰੀ ਰਹਿ ਰਾਸ ਉਹ ਲਫ਼ਜ਼ ਦੇ ਅਰਥ ਹੋਰ ਬਣ ਜਾਂਦੇ ਹੁੰਦੇ ਨਵਾਜ਼ ਹੁੰਦੀ ਹੈ ਬਖਸ਼ਿਸ਼ ਜਦੋਂ ਨਵਾਜ਼ ਪੜ੍ਹਦੇ ਨੇ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਪੜ੍ਹਦੇ ਨੇ ਹੱਥ ਨਹੀਂ ਕਰਦੇ ਹੋ ਦੀਏ ਤਾਰਦੇ ਨੇ ਕੁਝ ਮੰਗਦੇ ਨੇ ਜੋ ਵੀ ਕੁਝ ਕਰਦੇ ਨੇ ਉਹਨੂੰ ਨਵਾਜ਼ ਕਹਿਣ ਲੱਗ ਗਏ ਵੀ ਉਹ ਕੁਝ ਅਰਦਾਸ ਐਸੀ ਜਿੱਥੋਂ ਸਾਨੂੰ ਕੁਝ ਪ੍ਰਾਪਤੀ ਹੋਣੀ ਪ੍ਰਾਪਤੀ ਦਾ ਨਾਮ ਹੈ ਜੇ ਪ੍ਰਾਪਤੀ ਨਹੀਂ ਹੋਈ ਤਾਂ ਨਵਾਜ਼ ਕਾਦੀ ਹੈ ਨਵਾਜਣਾ ਗਰੀਬ ਨਵਾਜ਼ ਗਰੀਬ ਦੇ ਉੱਤੇ ਬਖਸ਼ਿਸ਼ ਕਰਨ ਵਾਲਾ ਗੁਸਈਆ ਮੇਰਾ ਮਾਥੇ ਸ਼ਦਰ ਧਰੇ ਨਵਾਜ਼ ਹੁੰਦੀ ਹੈ ਬਖਸ਼ਿਸ਼ ਬੇਨਵਾਜਾ ਬੇਨਵਾਜਾ ਕੁੱਤਿਆ ਇਹ ਨਹੀਂ ਹੈਗਾ ਵੀ ਤੂੰ ਨਵਾਜ਼ ਨਹੀਂ ਪੜਦਾ ਤੇਰੇ ਤੇ ਬਖਸ਼ਿਸ਼ ਨਹੀਂ ਹੋਈ ਹੈ ਤੂੰ ਬਖਸ਼ਿਸ਼ ਖੋਈ ਨਹੀਂ ਕਿਉਂ ਨਹੀਂ ਹੋਈ ਤਾਂ ਮੰਗੇ ਨਹੀਂ ਹੋਣੀ ਇਹਦਾ ਤਾਂ ਤੈਨੂੰ ਪਤਾ ਹੀ ਨਹੀਂ ਬਖਸ਼ਿਸ਼ ਤੇ ਬਿਨਾਂ ਕੁਝ ਗੱਲ ਨਹੀਂ ਤੈਨੂੰ ਇੰਨਾ ਵੀ ਪਤਾ ਨਹੀਂ ਸਾਰੀ ਗੱਲ ਤਾਂ ਬਖਸ਼ਿਸ਼ ਤੇ ਖੜੀ ਹੈ ਜੇ ਇਹ ਨਹੀਂ ਪਤਾ ਤੈਨੂੰ ਬਖਸ਼ਿਸ਼ ਤੇ ਖੜੀ ਹੈ ਤੇਰਾ ਧਰਮ ਹੰਕਾਰ ਹੈ ਤੈਨੂੰ ਤਾਂ ਇਹ ਨਹੀਂ ਪਤਾ ਧਰਮ ਕੀ ਹੁੰਦਾ ਜਿਹਨੂੰ ਬਖਸ਼ਿਸ਼ ਦਾ ਨਹੀਂ ਪਤਾ ਉਹਨੂੰ ਇਹ ਵੀ ਨਹੀਂ ਪਤਾ ਧਰਮ ਹੁੰਦਾ ਕੀ ਹੈ ਧਰਮ ਦਾ ਸ਼ੁਰੂ ਹੈ ਨੀਵੇਂ ਹੋਣ ਤੋਂ ਬਾਅਦ ਹੁੰਦਾ ਜੇ ਮਨ ਨੀਵਾ ਹੋਵੇ ਤਾਂ ਮਤੂਚੀ ਹੋਵੇ ਜੇ ਬਨੇ ਨਹੀਂ ਨੀਵਾ ਮਤੂਚੀ ਕਿਵੇਂ ਹੋ ਜੂ ਵੱਧ ਉੱਚੀ ਜਾ ਹੋਣ ਲੱਗਦੀ ਹੈ ਫਿਰ ਧਰਮ ਸ਼ੁਰੂ ਹੁੰਦਾ ਪਤ ਉੱਤੇ ਨੂੰ ਜਾਣ ਲੱਗਦੇ ਤਾਂ ਹੀ ਧਰਮ ਸ਼ੁਰੂ ਹੋਊਗਾ ਤੇ ਜਦ ਮਤ ਉੱਤੇ ਨੂੰ ਕਾਦੇ ਨਾਲ ਜਾਊਗੀ ਨਵਾਜਸ ਨੂੰ ਬਖਸ਼ਿਸ਼ ਨੂੰ ਇੱਥੋਂ ਤਾਂ ਧਰਮ ਸਟਾਰਟ ਹੁੰਦਾ ਤੈਨੂੰ ਤਾਂ ਉਹਦਾ ਵੀ ਨਹੀਂ ਪਤਾ ਵੀ ਸਟਾਰਟ ਲੈਣਾ ਕਿਵੇਂ ਬੇਨਵਾਜਾ ਕੁੱਤੇ ਜੇ ਬੇਨਵਾਜਾ ਤਾਂ ਕੁੱਤਾ ਸੰਤੋਖ ਹੈ ਨਹੀਂਗਾ ਜਿੰਨਾ ਚਿਰ ਸੰਤੋਖ ਨਹੀਂ ਜੋ ਧਰਮ ਸ਼ੁਰੂ ਹੀ ਨਹੀਂ ਹੋਇਆ ਤੇਰਾ ਸੰਤੋਖ ਇਹ ਉਦੋਂ ਹੋਣਾ ਜਦੋਂ ਤੇਰੇ ਤੇ ਕਿਰਪਾ ਹੋ ਜਾਣੀ ਹੈ ਕਿਰਪਾ ਦੀ ਪਹਿਲੀ ਨਿਸ਼ਾਨੀ ਉਹ ਕੁੱਤੇ ਪੜਾਂ ਤੇਰਾ ਹਟ ਜਾਣਾ ਘਰ ਘਰ ਬੁੱਧਦਾ ਜਿਹੜਾ ਫਿਰਦਾ ਸੰਤੋਖ ਉਹਦੀ ਨਿਸ਼ਾਨੀਆਂ ਪਹਿਲਾਂ ਧਰਮ ਦੀ ਇਹ ਹੈ ਵੀ ਤੈਨੂੰ ਆਇਆ ਦੀ ਭੁੱਖ ਰਹਿਣੀ ਹੋਈ ਨਹੀਂ ਹੈ ਸਵਾ ਕੁੱਤੇ ਵਾਲਾ ਬਦਲ ਜਾਣਾ ਤੇ ਨਹੀਂ ਦਾ ਕੰਮ ਸੰਤ ਸਮਝੀ ਜਾ ਆਪਣੇ ਆਪ ਨੂੰ ਉਹ ਤਾਂ ਕੁੱਤਾ ਹੀ ਕਹਿੰਦਾ ਕਬੀਰ ਤਾਂ ਫਰੀਦ ਤਾਂ ਸਵਾਦ ਦਾ ਕੁੱਤੇ ਵਾਲਾ ਹੀ ਉਹ ਤੋਂ ਉਹ ਮਿਲ ਜੂ ਉਹ ਤੋਂ ਮਿਲ ਜੂ ਬਣਾਣੇ ਘਰ ਤੋਂ ਰੋਟੀ ਮਿਲ ਜੂ ਬਣਾਣੇ ਤੋਂ ਦੁੱਧ ਮਿਲ ਜੂ ਕਿਤੋਂ ਕੀ ਮਿਲ ਜੂ ਸਵੇਰੇ ਡਾਲੀ ਲੈ ਕੇ ਤੁਰ ਪੈਣਾ ਆ ਅਗਰਾਹੀ ਨੂੰ ਤੁਰ ਪੈਣਾ ਸਭ ਕੀ ਕੰਮ ਹੈ ਕੁੱਤੇ ਵਾਲਾ ਹੀ ਕੰਮ ਬੇਨਵਾਜੇ ਨੇ ਹੈ ਫੇਰ ਕੁੱਤੇ ਆ ਇਹ ਨਾ ਭਲੀ ਰੀਤ ਰੀਤ ਨਹੀਂ ਚੰਗੀ ਐ ਕੁੱਤੇ ਵਾਲੀ ਦਰ ਦਰ ਮੰਗਦੇ ਫਿਰਨਾ ਕਭੀ ਹੀ ਜਨਮ ਆਇਆ ਸਦਾਏ ਮੰਗਣ ਜਾਏ ਗੁਰੂ ਸਦਾਏ ਮੰਗਣ ਜਾਏ ਮੰਗਣ ਜਾਏ ਤਾਂ ਕਿ ਬੋਲਣਾ ਲਾਗੋ ਪਾਏ ਤੇ ਗੁਰੂ ਦਾ ਇਹ ਕਹਿੰਦਾ ਤੇ ਗੁਰੂ ਦੇ ਚੇਲੇ ਜਿਹੜੇ ਮੰਗਣ ਲੱਗੇ ਉਹ ਉਸ ਗੁਰੂ ਦੇ ਚੇਲੇ ਨਹੀਂ ਜਿਹੜਾ ਇਹ ਗੱਲ ਕਹਿ ਰਿਹਾ ਗੁਰੂ ਸਦਾ ਮੰਗਣ ਜਾਏ ਉਹ ਕਿਸੇ ਹੋਰ ਗੁਰੂ ਦੇ ਉਹ ਉਹਦੇ ਚੇਲੇ ਨੇ ਜਿਹੜਾ ਉਹਦਾ ਗੁਰੂ ਮੰਗਤਾ ਸੀ ਸਿੱਖਾਂ ਦਾ ਗੁਰੂ ਮੰਗਤਾ ਨਹੀਂ ਹੈ ਮੰਗਣ ਦੇ ਖਿਲਾਫ ਹੈ ਸਿੱਖ ਮੰਗਤਾ ਨਹੀਂ ਹੋ ਸਕਦਾ ਜੇ ਸਿੱਖ ਮੰਗਤਾ ਗੁਰੂ ਵਾਲਾ ਹੈ ਹੀ ਨਹੀਂ ਇਹ ਤਾਂ ਸਾਰੇ ਮੰਗਤੇ ਨੇ ਇਹਨਾਂ ਨੇ ਗੁਰੂ ਮੰਗਤਾ ਬਣਾਤਾ ਗੁਰੂ ਗ੍ਰੰਥ ਸਾਹਿਬ ਲੈ ਕੇ ਤੁਰ ਪਏ ਤਾਂ ਘਰ ਘਰ ਇਹ ਤਾਂ ਮੰਗਦੇ ਫਿਰਦੇ ਨੇ ਇਹ ਸਾਰੇ ਹੀ ਮੰਗਤੇ ਨੇ ਇਹ ਤਾਂ ਗੁਰੂ ਹੈ ਮੁਕਤਾ ਬਣਾਤਾ ਆ ਗੁਰੂ ਦਾ ਬਖਸ਼ਿਸ਼ਾ ਦਾ ਖਜ਼ਾਨਾ ਕਰਤਾ ਤੇਰੇ ਜਿਹਦੇ ਕਰ ਸਭ ਕੁਝ ਹੈ ਉਹਨੂੰ ਮੁਕਤਾ ਬਣਾਤਾ ਉਹ ਕਹਿੰਦਾ ਨੇ ਉਹ ਨਾਮ ਕਰਦੇ ਦੇ ਦਰਸ਼ਨ ਕਰ ਲਓ ਗੁਰੂ ਤੁਸੀਂ ਮੁਕਤਾ ਪੇ ਕਾਦੇ ਬਣਾਇਆ ਬਈ ਕਹਿਣਗੇ ਲੋਕ ਹੁਣ ਸਭ ਕੁਝ ਤੁਹਾਡੇ ਮੂੰਹ ਤੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਸਰਨਾ ਹੱਦ ਕਰਤੀ ਤੁਸੀਂ ਗੱਲ ਦੀ ਬਿਲਕੁਲ ਹੀ ਸ਼ਰਮਲਾਤੀ ਤੁਹਾਨੂੰ ਪਤਾ ਨਹੀਂ ਸੀ ਵਿੱਚ ਕੀ ਲਿਖਿਆ ਹੈ ਜਗਲੇ ਪੁੱਠੇ ਥੱਪੜ ਮਾਰਨ ਕੇ ਜਗਾ ਨਹੀਂ ਥਿਉਣ ਲੱਭਣਾ ਨਹੀਂ ਇਹਨਾਂ ਭਲੀ ਰੀਤ ਹੀ ਜਰਨਾ ਆਇਆ ਪੰਜੇ ਵਕਤ ਮਸੀਤ ਪੰਜੇ ਵਕਤ ਨੂੰ ਨਮਾਜ਼ ਪੜਨਾ ਕਦੇ ਆਇਆ ਹਿਰਦੇ ਚ ਨਵਾਜ ਕਿੰਨੀ ਵਾਰ ਕਰਦੇ ਨੇ ਅਰਦਾਸ ਇੱਕ ਮਨ ਇੱਕ ਜਿੱਤ ਹੋ ਕੇ ਕਦੇ ਕਰੀਏ ਜੇ ਕਰਦੇ ਬਿਰਤੀ ਨਾ ਜਾਏ ਜਨ ਕੀ ਅਰਦਾਸ ਅਰਦਾਸ ਪੂਰੀ ਹੋ ਜਾਂਦੀ ਗੁਰਬਾਣੀ ਤਾਂ ਕਹਿੰਦੇ ਬਿਰਤੀ ਨਾ ਜਾਏ ਜਨ ਕੀ ਅਰਦਾਸ ਤੁਸੀਂ ਕੌਣ ਹੋਏ ਭਾਈ ਤੁਹਾਡੀ ਕਿਹੜੀ ਅਰਦਾਸ ਪੂਰੀ ਹੁੰਦੀ ਹੈ ਅਰਦਾਸ ਕਰਨੀ ਬੰਦ ਕਰ ਦੋ ਜੇ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਕਰੀ ਦੀ ਨਹੀਂ ਹੁੰਦੀ ਬਿਨਾਂ ਹੀ ਕਰੇ ਤੇ ਸਭ ਕੁਝ ਜਾਣਦਾ ਉਹ ਜਿਹਦੀ ਅਰਦਾਸ ਪੂਰੀ ਹੁੰਦੀ ਹੈ ਅਰਦਾਸ ਕਰਦਾ ਨਹੀਂ ਹੁੰਦਾ ਥੋੜੀ ਦਾ ਰੋਜ਼ ਨਵੀਂ ਅਰਦਾਸ ਹੈ ਰੋਜ਼ ਨਵੀਂ ਡਿਮਾਂਡ ਹੈ ਥੋੜੀ ਕੌਣ ਪੂਰੀ ਕਰ ਦੂ ਕੁੱਤੇ ਦੀ ਰੋਜ਼ ਅਰਦਾਸ ਨਵੀਂ ਹੁੰਦੀ ਹੈ ਲਾਲਚੀ ਹੈ ਲੋਭੀ ਹੈ ਇੱਕ ਜ਼ਿੰਦਗੀ 'ਚ ਇੱਕ ਅਰਦਾਸ ਪੂਰੀ ਹੋ ਜਵੇ ਥੋੜੀ ਆ ਕਿੰਨੀਆਂ ਇੱਛਾ ਨੇ ਇੱਕ ਆਸ ਰੱਖੋ ਉਹਨੂੰ ਤਾਂ ਕਿਹਾ ਸੀ ਆਸ ਇੱਕ ਰੱਖੇ ਦੂਈ ਰੱਖਿਓ ਨਾ ਤੁਹਾਡੇ ਕੋਈ ਆਸ ਹੈ ਅਬਰੇ ਆਸ ਨਰਾਜ਼ ਕਿਉਂ ਰੱਖਿਆ ਦੂਈ ਆਸਾਂ ਕੁੱਤੇ ਜੋ ਹੋਏ ਕੁੱਤੇ ਦੇ ਤਾਂ ਕੁੱਤੇ ਦੀ ਆਸ ਖਤਮ ਹੁੰਦੀ ਹੁੰਦੀ ਹੈ ਕੁੱਤਿਆਂ ਵਾਲੀ ਗੱਲ ਹੈ ਬੇਰਵਾਜਾ ਕੁੱਤਿਆ ਇਹ ਨਾ ਭਲੀ ਰੀਤ ਇਹ ਇਹ ਰੀਤ ਚੰਗੀ ਹੈ ਤੁਹਾਡੀ ਇਹ ਨਾ ਭਲੀ ਰੀਤ ਕਾਬੂ ਚੱਲਣਾ ਆਇਆ ਇੱਕ ਵਾਰ ਵੀ ਤੂੰ ਆਇਆ ਮਸਜਿਦ ਦੇ ਵਿੱਚ ਇੱਕ ਵਾਰ ਬਣੇ ਤੋਂ ਆਇਆ ਗੁਰੂ ਘਰ 'ਚ ਉਹ ਗੁਰੂ ਘਰ ਜਿਹੜੇ ਬਾਹਰ ਬਣਾ ਲਏ ਗੁਰੂ ਘਰ ਨਹੀਂ ਅੰਦਰ ਗੁਰੂ ਘਰ ਹੈ ਸਿੱਧਾ ਨੇ ਪੁੱਛਿਆ ਸੀ ਕਿਉਂ ਪਾਈਏ ਗੁਰਦੁਆਰੋ ਉਹ ਖੋਜ ਲੋ ਗੁਰਦੁਆਰੋ ਤਾਂ ਅੰਦਰ ਹੈ ਤੁਹਾਡੇ ਉੱਥੇ ਚਲੇ ਜਾਓਗੇ ਅਰਦਾਸ ਪੂਰੀ ਹੋ ਜੂਗੀ ਉਹ ਗੁਰਦੁਆਰਾ ਮਿਲ ਗਿਆ ਅਰਦਾਸ ਪੂਰੀ ਹੋ ਗਈ ਤੁਸੀਂ ਕੀ ਲੈਣਾ ਬੋਲ ਕੇ ਜਿਹਨੂੰ ਗੁਰੂ ਘਰੇ ਮਿਲ ਗਿਆ ਹੋਰ ਉਹਨੇ ਲੈਣਾ ਕੀ ਅਰਦਾਸ ਕਰੋ ਵੀ ਮੈਨੂੰ ਗੁਰੂ ਘਰ ਮਿਲ ਜਵੇ ਅੰਦਰੋਂ ਉਹ ਸਿੱਧ ਇਹ ਤਾਂ ਨਹੀਂ ਕਹਿ ਰਿਹਾ ਵੀ ਗੁਰੂ ਘਰ ਚੋਂ ਅਸੀਂ ਕੋ ਲੈਣਾ ਸਿੱਧਾ ਇਹ ਕਹਿਣਾ ਕਿਉਂ ਪਾਈਏ ਗੁਰਦੁਆਰੋ ਗੁਰਦੁਆਰੇ ਦੀ ਪ੍ਰਾਪਤੀ ਕਿਵੇਂ ਹੋਵੇ ਗੁਰਦੁਆਰੇ ਦੀ ਪ੍ਰਾਪਤੀ ਹੋ ਜਾ ਅੰਦਰ ਚਲੇ ਖਤਮ ਉੱਥੇ ਤਾਂ ਸਭ ਕੁਝ ਹੈ ਫਿਰ ਓਏ ਉਹ ਕਰਤਾ ਸਭ ਕੁਝ ਹੈ ਕਰਤਾ ਤੇਰੇ ਸਭ ਕੁਝ ਹੈ ਜੇ ਗੁਰੂ ਦਾ ਘਰੇ ਮਿਲ ਗਿਆ ਫਿਰ ਭੁੱਖ ਕਿਹੜੀ ਗੱਲ ਦੀ ਹੈ ਰਹਿਣਾ ਗੁਰੂ ਘਰ 'ਚ ਭੁੱਖਾਂ ਹੁਣ ਵੀ ਨਾ ਤੁਹਾਡੇ 'ਚ ਤੁਸੀਂ ਸਾਬਤ ਕਰਦੇ ਹੋ ਵੀ ਗੁਰੂ ਘਰ ਹੈ ਨਹੀਂ ਤੁਸੀਂ ਸਾਬਤ ਕਰਤਾ ਵੇ ਗੁਰੂ ਘਰ ਹੈ ਨਹੀਂ ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ ਲੋਕ ਪਾਗਲ ਨੇ ਪਾਗਲ ਤੁਸੀਂ ਹੋ ਉੱਥੇ ਤੁਹਾਨੂੰ ਖੜਾ ਕਰ ਲੈ ਜਿੱਥੇ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੈ ਇਹ ਪਬਲਿਕ ਹੈ ਇਹਦੀ ਕਚਹਿਰੀ ਹੈ ਸੰਗਤ ਕੀ ਹੈ ਇਹ ਵਿਸ਼ਵ ਸੰਸਾਰ ਤੂੰ ਜੇ ਤੂੰ ਦੇਖਦਾ ਹਰ ਕਾ ਰੂਪ ਹੈ ਇਹ ਪਰਮੇਸ਼ਰ ਦਾ ਹੀ ਰੂਪ ਹੈ ਇਹਦੇ ਸਾਹਮਣੇ ਜਵਾਬ ਦੇਣਾ ਔਖਾ ਹੋ ਜਾਊਗਾ ਹੁਣ ਇਹ ਸੱਚ ਦੀ ਕਚਹਿਰੀ ਹੈ ਹਾਂਜੀ